ਚੌਪਈ ਪਛਮ ਦੇਵ ਰਾਵ ਪਾਗੀ ਮੰਤਰ ਕਲਾ ਰਾਣੀ ਸੋ ਪਾਗੀ ਜੋ ਤ੍ਰੇ ਕਹਿ ਵਹਿ ਜੜਕਾਰੀ ਬਿਨ ਪੂਛੇ ਕਛ ਤੇ ਨਨ ਸਰੀ ਤਾਂ ਪਰ ਰਾਤ ਰਾਵ ਜਾਇਓ ਦੋਏ ਪੁੱਤਰ ਤਾਂ ਤੇ ਉਪਜਾਇਓ ਕਾਲ ਪਾਏ ਰਾਜਾ ਮਰ ਗਇਓ ਰਾਜ ਪੁੱਤਰ ਤਾਂ ਕੇ ਕੋ ਭਇਓ ਦੋਰਾ ਏਕ ਪੁਰਖ ਆਇਓ ਤਹਾਂ ਮਿਤ ਰੂਪ ਕੀ ਖਾਨ ਲਖ ਰਾਣੀ ਤੇ ਬਸ ਪਈ ਬਧੀ ਬਿਰਹ ਕੈ ਬਾਨ ਸੋਰਠਾ ਤਾ ਕੋ ਲਿਓ ਬੁਲਾਏ ਪਠੈ ਸਹਤਰੀ ਏਕ ਤੇ ਕਹਿਓ ਵਿਰਾਜੋ ਆਏ ਸੰਕ ਤਿਆਗ ਹਮ ਕੋ ਅਵੈ ਚੌਪੀ ਤਬ ਸੁੰਦਰ ਤਿਨ ਹਿਰਦੈ ਵਿਚਾਰਿਓ ਰਾਣੀ ਕੇ ਪ੍ਰਤ ਪ੍ਰਗਟ ਉਚਾਰਿਓ ਏਕ ਬਾਤ ਤੁਮ ਕਰੋ ਤੋ ਕਹੂੰ ਨਾ ਤਰ ਧਾਮ ਨਾ ਤੁਮਰੇ ਰਹੂੰ ਸੋ ਹੋ ਕਹੋ ਜੋ ਯਹ ਨ ਕਰੈ ਮੋਰ ਮਿਲਣ ਕੋ ਖਿਆਲ ਨ ਪਰੈ ਦੋਹ ਕਰ ਕਰਮ ਜੋ ਯਾਤਰੀ ਕਰ ਹੈ ਤਬ ਯਾ ਆਇ ਸੋ ਹਮ ਕੋ ਵਰ ਹੈ ਦੋਰਾ ਏ ਜੋ ਪੂਤ ਜੁਗ ਤੁਮ ਜਨੇ ਤਿਨ ਦੂਹਨ ਕੋ ਮਾਰੇ ਗੋਦ ਢਾਰ ਸਿਰ ਦੂਹ ਕੇ ਮਾਂ ਕਹੋ ਭੀਖ ਬਜਾਰ ਚੌਪੀ ਤਬ ਤੇ ਦਰਿਆ ਕਾਜ ਸੋ ਕੀਓ ਨਿਕਟ ਬੋਲ ਤਿਨ ਦੂਹਨ ਲਿਓ ਮਦਰਾ ਪਿਆਇ ਕੀਏ ਮਤਵਾਰੇ ਖੜਗ ਕਾੜ ਦੋ ਪੂਤ ਸੰਗਾਰੇ ਦੋਹਰਾ ਦੂਹ ਸੁਤਨ ਕੇ ਕਾਟ ਸਿਰ ਲੈ ਗੋਦ ਮੈਂ ਡਾਰੇ ਅਤਿਥ ਭੇਖ ਕੋ ਧਾਰ ਕਰ ਮੰਗੀ ਭੀਖ ਬਜਾਰ ਚੌਪੀ ਭੀਖ ਮੰਗ ਮਿਤਵਾ ਪਹਿ ਗਈ ਪੂਤਨ ਮੂੰਡ ਦਿਖਾਵਤ ਪਈ ਤੋਰੇ ਲਿਏ ਦਉ ਮੈਂ ਮਾਰੇ ਆਪ ਭੋਗੋ ਮੋਹਿਆਨ ਪਿਆਰੇ ਦੋਹ ਕਰ ਗਰਮ ਜਾੜ ਲਖ ਲਇਓ ਪਹਰ ਏਕ ਮਿਰਤਕ ਸੋ ਭਇਓ ਦੁਤੀਆ ਪਹਿਰ ਆਣ ਜਬ ਲਾਗਿਓ ਚਿਤਿਓ ਛੋਰ ਮੂਰਥ ਨਾ ਜਾਗਿਓ ਸਵਈਆ ਤਜ ਹੂ ਨਾ ਸਕੈ ਰਮ ਹੂ ਨਾ ਸਕੈ ਭਾਂਤ ਕੀ ਆਨ ਬਣੀ ਦੁਜਤਾਈ ਬੈਠ ਸਕੈ ਉਠੂ ਨਾ ਸਕੈ ਕਹਿ ਹੂ ਨਾ ਸਕੈ ਕਛ ਬਾਤ ਬਨਾਈ ਤਿਆਗ ਸਕੈ ਗਰ ਲਾਗ ਸਕੈ ਰਸ ਪਾਗ ਸਕੈ ਨਾ ਇਹ ਠਹਰਾਈ ਝੂਲ ਗਿਰਿਓ ਛਿਤ ਭੂਲ ਗਈ ਸੋਦੇ ਕਾਗਤਿ ਮੋਰੇ ਵਿਸ਼ਵਾਸ ਬਨਾਈ ਚੌਪੀ ਪਹਰ ਏਕ ਬੀਤੇ ਪੁਨ ਜਾਗਿਓ ਤਰਸਤ ਤ੍ਰਿਆ ਕੇ ਗਰ ਸੋ ਲਾਗਿਓ ਜੋ ਤ੍ਰੀ ਕਹਿਓ ਵਹਿ ਤਿਨ ਕੀਨੋ ਬੌਰ ਨਾਏ ਕੋ ਨਾਮ ਨਾ ਲੀਨੋ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 118 ਚਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਤਿਰਹੁਤ ਮੈਂ ਤਿਰਹੁਤ ਪੁਰ ਭਾਰੋ ਤਿਉ ਲੋਕ ਪੀ ਤਰੂ ਜਾਰੋ ਜੰਤਰ ਕਲਾ ਰਾਣੀ ਇਕਤਾ ਕੇ ਰੁਦਰ ਕਲਾ ਦੋਹਤਾ ਗ੍ਰਹਿ ਵਾਕੇ ਲਰਕਾ ਪਨ ਕੋ ਜਬ ਗਇਓ ਜੋਬਨ ਆਏ ਤਮਾਮੂ ਦਇਓ ਇਕ ਨ੍ਰਿਪ ਸੁਤ ਸੁੰਦਰ ਤੇ ਲੈਓ ਹਰ ਹਰਿ ਸਰ ਤਾ ਕੋ ਤਨ ਦਇਓ ਦੋਹਰਾ ਨ੍ਰਿਪ ਸੁਤ ਅਤ ਸੁੰਦਰ ਘਣੋ ਸੰਭਰਾਤਰਿ ਤੇ ਨਾਮ ਤੰਤਰ ਕਲਾ ਤਾ ਕੋ ਸਦਾ ਜਬ ਤੇ ਆਠੂ ਜਾਮ ਅੜਿਲ ਭੇਜ ਸਾਚਨੀ ਤਾਏ ਬੁਲਾਇਓ ਨੇ ਸਦਨ ਖਾਂ ਭੋਗਤੇ ਸੰਗ ਕਰਿਓ ਤ੍ਰਿਏ ਛੋਰ ਮਨ ਪਾਂਤ ਪਾਂਤ ਕੈ ਆਸਨ ਲੈ ਸੋ ਧਾਰ ਕੈ ਹੋ ਚੁੰਬਨ ਲਿੰਗਣ ਕੀਏ ਮਤ ਕੋਕ ਵਿਚਾਰ ਕੈ ਦੋਰਾ ਜੰਤਰ ਕਲਾ ਤੇ ਬਾਲ ਕੀ ਮਾਤ ਗਈ ਤਬ ਆਏ ਤੰਤਰ ਕਲਾ ਤਾ ਤੇ ਤਰਸਤ ਮੀਤਹਿ ਲਿਓ ਦੁਰਾਏ ਚੌਬੀ ਕੇ ਸਾਂਤਕ ਦਿਨ ਤੁਰਤ ਮੰਗਾਇਓ ਲੀਵ ਸਮਸਤਾ ਕੀ ਸੋ ਲਾਇਓ ਤਬ ਸਭ ਕੇਸ ਦੂਰ ਹੋਇ ਗਏ ਰਾਜਕੁਮਾਰ ਤ੍ਰਿਆ ਸੇ ਭੈ ਦੋਰਾ ਸਕਲ ਬਸਤਰ ਤੀਕੇ ਧਰੇ ਪਹਿਰ ਸੋ ਭੂਖਨ ਅੰਗ ਨਿਰਖਤ ਛਬ ਸ੍ਰੀ ਰੁਦਰ ਕੇ ਜਰਿਓ ਜਗਤ ਅਨੰਗ ਚੌਵੀ ਨਾਰ ਪੇਖ ਕੋ ਪਹਿਰਾਈ ਆਪਨ ਟਰ ਮਾਤਾ ਪਹਿ ਆਈ ਧਰਮ ਪਗਨ ਨਿਰਪਸੁਤ ਠਹਰਾਇਓ ਜਾਏ ਸਬਨ ਸੋ ਭੇਦ ਜਿਤਾਇਓ ਦੋਰਾ ਧਰਮ ਭਗਨ ਮਾਤਾ ਸੁਨੋ ਮੋਰ ਪਹੁੰਚੀ ਆਏ ਦਰਬ ਵਿਦਾ ਦਇ ਕੀਜੀਐ ਤਾਹੇ ਨਿਰਪਹਿ ਦਰਸਾਏ ਸੁਣ ਮਾਤਾ ਵਿਹਾਸ ਬਚਨ ਤਾਹੇ ਨਿਹਾਰਿਓ ਆਏ ਗਹਿ ਬਈਆ ਤਾ ਲੈ ਗਈ ਜਹਾਂ ਤੇ ਨਰ ਰਾਏ ਰਾਣੀ ਬਾਜ ਸੁਨੋ ਰਾਵ ਤਵ ਧਰਮ ਜਾ ਏ ਹਿਆ ਪਹੁੰਚੀ ਆਏ ਵਿਦਾ ਅਮਿਤ ਧਨ ਦਇ ਕਰੋ ਯਾ ਕੋ ਅਦਕਰ ਜਾਏ ਚੌਪੀ ਜਾਵੇ ਬਾਦ ਨਿਰਤ ਸੁਣ ਪਾਈ ਜਾਣਿਓ ਮੋਰ ਧਰਮ ਜਾਈ ਛੋਰ ਭੰਡਾਰ ਅਮਿਤ ਤਨ ਦਿਓ ਦੋਇਤਾ ਹੇਤ ਤੇ ਕੀਓ ਮੰਤਰ ਕਲਾਪਿਤ ਤੀਰ ਉਚਾਰੀ ਧਰਮ ਬਹਿਨ ਵੋ ਕਉ ਅਤਿ ਪਿਆਰੀ ਮੈਂ ਯਹ ਆਜ ਸੰਗ ਲੈ ਜੈ ਹੋ ਬਨ ਉਪਬਨ ਕੇ ਚਿਤ੍ਰ ਦਿਖਾਇ ਹੋ ਯੋ ਕਹਿ ਪਲਟ ਧਾਮ ਨਿਜ ਆਈ ਪੀਏ ਸੋ ਕਹੀ ਬਾਤ ਮੁਸਕਾਈ ਤਨੁ ਭਗਨ ਹੋਇ ਤੂੰ ਅਤਿ ਪਿਆਰੀ ਇਸੀ ਪਾਲਕੀ ਚਰੋ ਹਮਾਰੀ ਬਾਤ ਕਹਾ ਤੋ ਹਮ ਜੈ ਹੈ ਚਿਤ ਕੇ ਸੋਗ ਦੂਰ ਕਰਦੇ ਹੈ ਤਾਹੇ ਪਾਲਕੀ ਲੈ ਚਰਾਈ ਬਨ ਉਪਵਨ ਬਿਹਰਨ ਕੋ ਆਈ ਬੀਜ ਬਜ਼ਾਰ ਪਾਲਕੀ ਗਈ ਪਰਤਨ ਪਾਂਤ ਛੋਰ ਕਹਿ ਦਈ ਤੇ ਕਾਹੂ ਕੋ ਦ੍ਰਿਸ਼ ਨ ਆਵੈ ਕੇਲ ਕਮਾ ਚਲੇ ਦੂ ਜਾਵੈ ਮਨ ਭਾਵਤ ਕੋ ਭੋਗ ਕਮਾਏ ਦਿਨ ਬਾਜ਼ਾਰ ਮੈਂ ਕਿਨੂ ਨਾ ਪਾਏ ਅਸ਼ਟ ਕਹਾਰਨ ਕੇ ਕੰਧ ਉਪਰ ਜਾਂਗੈ ਲਈ ਮੀਤ ਭੁਜ ਦੂਪਰ ਜਿਉ ਜਿਉ ਚਲੀ ਪਾਲ ਕੀ ਜਾਵੇ ਤਿਉ ਪ੍ਰੀਤਮ ਚਟਕੇ ਚਟਕਾਵੇ ਲਹਿ ਕਹਾਰ ਪਾਲ ਕੀ ਚਰਕੈ ਤਿਉ ਤਿਉ ਗਹਿ ਕੰਧ ਦ੍ਰਿੜ ਕਰ ਕੈ ਬਨ ਮੈਂ ਜਾਏ ਪਾਲ ਕੀ ਤਰੀ ਭਾਂਤ ਭਾਂ ਸੇਤੀ ਰਾਤਿ ਕਰੀ ਅਮਿਤ ਦਰਬ ਚਾਹਿਓ ਸੋ ਲਿਓ ਤ੍ਰੀ ਕਰ ਤਾਹੇ ਦੇਸ ਲੈ ਗਇਓ ਲਿਖ ਬਦਿਆ ਢੋਰੀ ਮੈਂ ਤਰੀ ਮਾਤ ਪਿਤਾ ਤਨ ਇਹ ਉਚਰੀ ਨਰ ਸੁੰਦਰ ਮੋਕਾ ਇਹ ਭਾਇਓ ਤਾਂ ਤੇ ਮੈਂ ਇਹ ਤ੍ਰਿਤ ਬਨਾਇਓ ਵਹ ਧਰਮ ਜਾ ਨਹਿ ਹੋਏ ਧਿਆਰੀ ਜੋ ਮੈਂ ਪਗਰ ਪਾਲ ਕੀ ਡਾਰੀ ਕਛ ਹਰ ਲੈ ਦੂਰ ਕਜ ਕਏ ਭੂਖਨ ਬਸਤਰ ਬਾਲ ਕੇ ਦੈ ਜੋ ਤਨ ਚੈਉ ਸੋ ਸਭ ਲੀਨੋ ਤਾਤ ਬਾਤ ਕੋ ਦਰਸ਼ਨ ਕੀਨੋ ਤੁਮ ਤੇ ਜਬ ਲੈ ਵਿਦਾ ਸਿਧਾਈ ਜਾ ਕੇ ਸੰਗ ਤਵੈ ਉਠਾਈ ਦੋਰਾ ਦੇ ਸੁਖੀ ਤੁਮਰੋ ਬਸੋ ਸੁਖੀ ਰਹੋ ਤੁਮ ਤਾਤ ਸੁਖੀ ਦੋਉ ਹਮਹੂ ਬਸੈ ਚਿਰ ਜੀਵੋ ਤੁਮ ਮਾਤ ਇਤ ਸ੍ਰੀ ਚਰਿਤ੍ਰ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 119ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਏਕ ਦਿਵ ਸ੍ਰੀ ਇੰਦਰ ਜੋ ਹਰ ਘਰ ਕਿਓ ਪਿਆਨ ਮਹਾਰੁਦਰ ਕੋ ਰੁਦਰ ਲਖ ਚਿੰਤ ਬਢੀ ਅਪਰਮਾਨ ਚਉਪਈ ਦੇਵ ਤੇਸ ਚਵ ਰੁਦਰ ਨਿਹਾਰਿਓ ਮਹਾ ਕੋਪ ਕਰ ਬਜਰ ਪ੍ਰਹਾਰਿਓ ਤਾਤੇ ਅਮਿਤ ਕੋਪ ਤਵ ਤਇਓ ਛਾੜ ਜਵਾਲ ਬਕਤਰ ਤੇ ਭਇਓ ਪਸਰੀ ਜਵਾਲ ਸਭ ਜਗ ਮਹਿ ਗਈ ਦਾਹਤ ਤੀਨ ਭਵਨ ਕਹ ਭਈ ਦੇਵ ਦਇਤ ਸਭ ਹੀ ਡਰ ਪਾਏ ਮਿਲ ਕਰ ਮਹਾਰੁਦਰ ਪਹਿ ਆਏ ਮਹਾ ਰੁਦਰ ਤਵ ਕੋ ਨਿਵਾਰਿਓ ਬਾਹਰਦ ਮੈਂ ਪਾਵਕ ਕੋ ਡਾਰਿਓ ਸਕਲ ਤੇਜ ਇਕਠੋ ਵੈ ਗਇਓ ਤਾਤੇ ਦੈ ਜਲੰਧਰ ਭਇਓ ਬ੍ਰਿੰਦਾ ਨਾਮ ਪ੍ਰਿਆ ਤਿਨ ਕੀਨੀ ਅਤ ਪਤ ਬ੍ਰਤਾ ਜਗਤ ਮੈਂ ਚੀਨੀ ਤੇਹ ਪ੍ਰਸਾਦ ਪਤਿ ਰਾਜ ਕਮਾਵੈ ਤਾ ਕੋ ਦੁਸ਼ਟ ਨਾ ਦੇਖਣ ਪਾਵੈ ਦੇਵ ਅਦੇਵ ਜੀ ਤਿਨ ਲੈ ਲੋਕ ਚਤੁਰਦਸ ਬਸ ਮੈਂ ਭੈ ਸੇ ਸਲ ਕੇ ਸਭੈ ਬਿਲਖਾਏ ਬਿਸਨਿਆਦਪੁਰ ਬਿਸਨਿਆਦਪੁਰ ਜੀਤ ਜਿਤਾਏ ਦੋਰਾ ਸੇਸ ਜਲੇਸ ਸੁਰੇਸ ਸਭ ਪੁਰੀ ਬਸਾਏ ਆਨ ਮਹਾਰੁਦਰ ਕੀ ਬਾਲ ਲਾਖੇ ਰੀਜੋ ਅਸੁਰ ਨਿਦਾਨ ਚਉਪਈ ਤ੍ਰੀ ਕੋ ਰੂਪ ਨਿਰਖਲ ਲਜਾਇਓ ਚਤਰ ਦੂਤ ਤੇ ਤੀਰ ਪਠਾਇਓ ਮੋਹ ਕਾ ਰੁਦਰ ਪਾਰਵਤੀ ਦੀ ਜੈ ਨਾ ਤਰ ਮੀਚ ਮੂਨ ਪਰ ਲੀਜੈ ਮਹਾ ਰੁਦਰ ਬਾਜ ਦੋਹਰਾ ਦੋਇਤਾ ਭਗਨੀ ਦੀ ਦੀਜੀਅਤ ਬੇਦ ਵਿਧਾਨ ਬਨਾਏ ਅਬ ਲੋ ਕਿਸੂ ਨਾ ਤ੍ਰੀ ਦਈ ਸੁਨ ਅਸੁਰਨ ਕੇ ਰਾਏ ਚਉਪਈ ਕੋਪਿਓ ਅਸੁਰੇ ਹੰਕਾਰੀ ਸੈਨਾ ਜੋਰ ਦਾਨਵਨ ਭਾਰੀ ਸੁੰਭ ਨਸੁੰਭ ਬੁਲਾਏ ਤਬਹੀ ਰਗਤ ਬੀਜ ਜਵਾਲਾ ਛਨ ਸਭਹੀ ਭਜੰਗ ਛੰਦ ਕੋਪ ਕਹਿ ਕਹਿ ਹਠੀ ਦੈਤ ਗਾਜੇ ਉਠੇ ਬਾਂਧ ਬਾਨਾਨ ਬਾਂਕੇ ਬਿਰਾਜੇ ਲੈ ਸੂਲ ਥੀਨ ਆਛੇ ਸੁਹਾਵੈ ਬਿਓ ਕੌਣ ਜੋ ਦਾਜੋ ਤਾ ਕੋ ਦਬਾਵੈ ਕਿਤੈ ਰੁਦਰ ਕੋਪਿਓ ਸੋ ਡੌਰੂ ਬਜਾਇਓ ਤੈ ਬਾਂਧ ਗਾੜੀ ਅਨੀ ਇੰਦਰ ਆਇਓ ਲੈ ਸੂਰ ਸਾਥੀ ਕਨੀ ਚੰਦਰ ਆਛੇ ਸਵੈ ਸੂਲ ਥੀ ਲਏ ਕਾਚ ਕਾਛੇ ਹਠੀ ਕੋਬ ਕਹਿ ਕਹਿ ਮਹਾ ਮਹਾਦੈਤ ਢੂਕੇ ਚਲੇ ਭਾਂਤ ਐਸੀ ਸੋ ਮਾਨੋ ਭੂਕੇ ਗੁਰਜੈ ਹਾਥ ਲੀਨੀ ਗਰਜੇ ਬੀਰ ਭਾਰੇ ਟਰੈ ਨਾਹਿ ਟਾਰੇ ਨਹੀਂ ਜਾਤ ਮਾਰੇ ਹਠੇ ਦੇਵ ਬਾਂਕੀ ਅਨੀ ਸਾਥ ਲੈ ਕੈ ਮਹਾ ਰੁਦਰ ਕੋ ਜੁਦ ਕੈ ਅਗਰ ਕੈ ਕੈ ਲੈ ਵਿਸ਼ਨ ਜੋ ਦਾਸੁ ਐਸੇ ਵਿਰਾਜੈ ਲਖੇ ਦੇਵ ਕਨਿਆਨ ਕੋ ਦਰਪ ਭਾਜੈ ਹਿਤੈ ਦੈਤ ਪਾਕੈ ਉਤੈ ਦੇਵ ਸੋ ਹੈ ਦਿੱਤਿਆ ਦਿੱਤ ਜੂ ਜਾਨ ਕੋ ਮਾਨ ਮੋਹੈ ਬਜੈ ਸਾਰ ਗਾੜੇ ਨਹੀਂ ਭਾਜ ਜਾਮੈ ਦੂਹੂ ਔਰ ਤੇ ਖਿੰਗ ਕਤਰੀ ਨਚਾਵੇਂ ਪਰਿਓ ਲੋਹ ਗਾੜੋ ਤਹਾਂ ਪਾਤ ਐਸੀ ਮਨੋ ਕੁਾਰ ਕੇ ਮੇਗ ਕੀ ਬ੍ਰਿਸ਼ਟ ਜੈਸੀ ਹਠਿਓ ਹਾਥ ਮੈ ਸੂਲ ਕੋ ਸੂਲ ਲੈ ਕੈ ਤਿਸੀ ਛੇਤਰ ਛਤਰੀਨ ਕੋ ਛਿਪਰ ਛੈ ਕੈ ਬਜਿਓ ਰਾਗ ਮਾਰੂ ਤਿਸੀ ਖੇਤ ਭਾਰੋ ਕਿਸੀ ਕਾਜ ਜੋ ਥੋ ਨਾ ਸੋਊ ਪਧਾਰੋ ਲਰੇ ਬਾਲਿਓ ਬ੍ਰਿਧ ਜੋ ਆਰੇ ਸਹਿ ਕੇ ਗਏ ਪਾਗ ਸਾਹੀਦ ਯਾਕੀਨ ਹੋਇ ਕੈ ਚੋਪੀ ਡਿਮ ਡਿਮ ਡਿਮ ਢਾਵ ਰੂਡ ਮੱਕਹਿ ਅਸ ਅਨੇਕ ਹਾਥਨ ਮੈਂ ਦਮਕਹਿ ਕਟ ਕਟ ਮਰੇ ਬਿਗਟ ਭਟ ਰਾਨ ਮੈਂ ਰਿਜ ਰਿਜ ਬਰੇ ਬਰੰਗਨਨ ਮਨ ਮੈਂ ਲਾ ਕੋਟ ਤੁਜਾ ਫਾਰਾ ਮੈਂ ਸੂਰ ਚੰਦਰ ਨਾ ਦੇਖੇ ਜਾਵੈ ਕਹਕ ਕਹਕ ਤਾਹ ਕਰੈ ਮਸਾਨਾ ਨਾਚੇ ਬਜੇ ਜੁਝਵਾ ਜਵਾਨਾ ਦੋਰਾ ਪਰਸ ਪਾਂ ਸਸ ਬਜਰ ਪੇ ਬਰਸੇ ਬਿਸਕ ਬਸੇਖ ਕਾਲ ਸਭ ਸੂਰਾ ਪਏ ਜੂਜਤ ਭੈ ਅਸੇਖ ਭੁਜੰਗ ਚੰਦ ਮਹਾਜੁਧ ਕਹਿ ਕਹਿ ਸਬੈ ਦੇਵ ਹਾਰੇ ਤ੍ਰਿਆ ਪਤਿ ਬ੍ਰਤਾ ਤੇ ਨਾ ਜਾਵੈ ਸੰਘਾਰੇ ਗਏ ਜੂਝ ਜੋਧਾ ਮਹਾ ਐਠਿਆਰੇ ਰਹੇ ਤੇ ਚਹੂ ਓਰ ਐ ਕਹਿ ਹਕਾਰੇ ਕਹਾ ਜਾਤ ਦੇਵੇ ਜਾਣੇ ਨਾ ਦੈ ਹੈ ਇਸੀ ਛੇਤਰ ਮੈਂ ਮਾਰ ਕਹਿ ਤੋਹਿ ਲੈ ਹੈ ਮੰਡੇ ਬੀਰ ਬਾਨਾਨ ਬਾਜਾਨ ਲੈ ਕੈ ਮਹਾ ਕੋਪ ਕੀ ਚਿਤ ਕੋਪ ਦੇ ਕੈ ਤਵੈ ਬਿਸਨ ਜੂ ਮੰਤਰ ਐਸੇ ਵਿਚਾਰਿਓ ਸਵੈ ਦਾਨ ਵਾਰੇਸ ਪੇਸ ਧਾਰਿਓ ਜਿਸੀ ਬਾਗ ਮੈਂ ਨਾਰ ਬ੍ਰਿੰਦਾ ਵਿਰਾਜੈ ਲਖੇ ਜਾਹੇ ਕੰਦਰਪ ਕੋ ਦਰਪ ਭਾਜੈ ਦੋਹਰਾ ਜਾਲ ਅੰਦਰ ਕੋ ਭੇਸ ਤਰ ਤਾਂ ਪਹੁੰਚਿਓ ਜਾਏ ਪਤ ਕੋ ਰੂਪ ਛਾਨ ਕੈ ਰੀਜਤ ਭਈ ਸੁਭਾਏ ਚੌਪਈ ਪਾਂਤ ਪਾਂਤ ਤੇ ਸਾਥ ਵਿਹਾਰਿਓ ਸਭ ਕੰਦਰਪ ਕੋ ਦਰਪ ਨਿਵਾਰਿਓ ਉਤੈ ਜੁਧ ਜੋ ਭਇਓ ਸੁਨਾਉ ਤਾਤੇ ਤੁਮਰੇ ਹਿਰਦੈ ਸਿਰਾਉ ਉਜੰਗ ਚੰਦ ਉਤੈ ਦੈਤ ਵਾਂਕੇ ਤੈ ਦੇਵ ਆਛੇ ਲਏ ਸੂਲ ਸਹਿਤੀ ਸਭੈ ਕਾਛ ਕਾਛੇ ਮਹਾਨਾਦ ਮਾਰੂ ਤਿਸੀ ਖੇਤ ਬਾਜੇ ਦਿੱਤਿਆ ਦਿੱਤ ਗਾੜੇ ਦੂਹੂ ਔਰ ਗਾਜੇ ਮਹਾਕੋਪ ਕਹਿ ਕਹਿ ਕਹੂੰ ਵੀਰ ਜੂਜੇ ਪਰੇ ਭਾਂਤ ਐਸੀ ਨਹੀਂ ਜਾਤ ਬੂਜੇ ਕਹੂੰ ਰਾਜ ਬਾਜੀ ਜਰਾ ਵੀਰ ਭਾਰੀ ਕਹੂੰ ਤੇਗ ਔ ਤੀਰ ਕਾਤੀ ਕਟਾਰੀ ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ ਕਹੂੰ ਜਵਾਨ ਜੇਵੇ ਸੋ ਕਾਤੀ ਕਟਾਰੀ ਕਹੂੰ ਸੂਲ ਸੈਥੀ ਗਿਰੀ ਭੂਮ ਐਸੀ ਦਿਪੈ ਚਾਰ ਸੋਭਾ ਮਹਾ ਜਵਾਲ ਜੈਸੀ ਜੋ ਚੌਪਈ ਬ੍ਰਿੰਦਾ ਕੋ ਪ੍ਰਥਮੈ ਸਤ ਟਾਰਿਓ ਤਾ ਪਾਥੇ ਜਾਲੰਦਰ ਮਾਰਿਓ ਬਹੁਰੋ ਰਾਜ ਆਪਨੋ ਲਿਓ ਸੁਰਪੁਰ ਮੌਜ ਬਧਾਵੋ ਕੀਓ ਦੋਹਰਾ ਇਹ ਚਰਿਤ੍ਰ ਸੋ ਵਿਸ਼ਨ ਜੂ ਬ੍ਰਿੰਦਾ ਕੋ ਸਤ ਟਾਰੇ ਆਣ ਰਾਜ ਆਪਨੋ ਲਿਓ ਜਾਲੰਦਰ ਕਾ ਮਾਰਿ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 120ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ